ਇਹਨਾਂ ਦੀ ਗੱਲਾਂ ਕਰਦੇ ਸੀ ਆਪੋ ਜੀ ਵਾਰਤਾਲਾਪ ਹੁੰਦਿਆ ਪਿਆ ਉਹ ਮਰਦਾਨਿਆ ਉਹ ਮਰਦਾਨਿਆ ਐ ਸਾਜੀ ਉਹ ਵੇਖ ਬੀਬੀ ਤੁਰੀ ਆਉਂਦੀ ਹੈ ਆਪੋ ਜੀ ਤੁਰੀ ਆਉਂਦੀ ਉਹ ਵੇਖ ਉਹਦੇ ਸਿਰ ਤੇ ਬਲਣਾ ਜੀ ਹਾਂ ਬਲਣਾ ਵੀ ਹੈ ਉਹ ਦੁੱਧ ਲੈ ਕੇ ਆਈ ਹੈ ਸਾਡੇ ਬਾਹਰ ਆਹ ਦੁੱਧ ਲੈ ਕੇ ਆਈ ਹੈ ਉਹ ਕਿਤੇ ਪਤਾ ਲੈ ਕੇ ਕਦੀ ਹੋਏ ਕਿ ਤੁਹਾਨੂੰ ਦੁੱਧ ਦੇ ਸੁਪਨੇ ਹੋਣ ਦਾ ਇੱਥੇ ਕਿੱਥੇ ਕੋਈ ਸਾਡੇ ਵਾਸਤੇ ਦੁੱਧ ਲੈ ਕੇ ਆਉਂਦੀ ਹੈ ਸਤਿਗੁਰੂ ਕਹਿੰਦੇ ਨੇ ਨਹੀਂ ਮਰਦਾਨਿਆ ਦੁੱਧ ਲੈ ਕੇ ਤੁਹਾਡੇ ਵਾਸਤੇ ਉਹ ਬੀਬੀ ਆਈ ਹੈ ਇਹਨੇ ਚਿਰ ਨੂੰ ਉਹ ਮਾਤਾ ਪਾਗਵਨ ਜੀ ਦੁੱਧ ਦਾ ਬਲਨਾ ਜਿਸ ਨੇ ਸਿਰ ਤੇ ਧਰਿਆ ਸੀ ਆ ਮੇਰੇ ਅਕਾਲ ਪੁਰਖ ਗੁਰੂ ਨਾਨਕ ਦੇ ਚਰਨਾਂ ਵਿੱਚ ਨਮਸਕਾਰ ਨਮਸਕਾਰ ਕਰਿਆ ਜੀ ਕਿ ਪਾਤਸ਼ਾਹ ਭੋਗ ਲਾਓ ਮਾਰੇ ਕਹਿੰਦੇ ਨੇ ਬਾਲਿਆ ਮਰਦਾਨੇ ਨੂੰ ਜਾ ਪਹਿਲਾਂ ਮਰਦਾਨੇ ਰਜਾਏ ਨੂੰ ਤੇਰੀ ਭੋਗ ਕੱਢ ਦੇ ਮਰਦਾਨੇ ਨੂੰ ਇਹ ਪਤਾ ਉਸੇ ਚਾਰ ਗਲਾਸ ਦਿੱਤੇ ਨੇ ਕਿ ਪੰਜ ਗਲਾਸ ਦਿੱਤੇ ਨੇ ਇਹ ਨਹੀਂ ਗਿਆ ਪਰ ਰਜਾ ਤੇ ਜ਼ਰੂਰ ਸ਼ਿਕਾਇਆ ਜਦੋਂ ਮਰਦਾਨੇ ਨੇ ਕੱਢ ਕੇ ਛੱਡ ਨਾ ਦੁੱਧ ਮੁੱਛਾਂ ਦੇ ਫੇਰ ਕੇ ਆਤਾਂ ਦਾ ਲੋ ਮਹਾਰਾਜ ਜੀ ਦੇ ਭਾਵੇਂ 10 ਦਿਨ ਬਾਛ ਲੋ ਕਿਹੜੀ ਪ੍ਰਭਾਵ ਪਈ ਲੈ ਗੱਲ ਇੱਥੇ ਤੇ ਪ੍ਰਭਾਵ ਇੱਥੇ ਭਾਵੇਂ ਕਿੰਨੇ ਦਿਨ ਬਾਛ ਲੋ ਨਾ ਇੱਕ ਮਿੰਟ ਨਹੀਂ ਬਦਲ ਗਿਆ ਮਰਦਾਨਿਆ ਇਸੇ ਤਰ੍ਹਾਂ ਹੀ ਆਖਿਆ ਲੋ ਪਿਆਰਿਓ ਮਾਤਾ ਰੋਜ਼ ਦੁੱਧ ਲਿਆਉਂਦੀ ਏ ਤੇ ਸੰਧੂ ਤੇ ਮਰਦਾਨਾ ਤੇ ਬਾਲਾ ਰੋਜ਼ ਦੁੱਧ ਛੱਡਦੇ ਇੱਕ ਦਿਨ ਕਿਸੇ ਨੇ ਢੇਰਾ ਮਾਰਿਆ ਮਾਤਾ ਭਾਗਵਤ ਜੀ ਭਾਗਵਤ ਜੀ ਨਾ ਮਾਤਾ ਦੇ ਪਤੀ ਦੋਦੇ ਨੂੰ ਢੇਰਾ ਮਾਰਿਆ ਆਖਿਆ ਦੋਦਿਆ ਤੂੰ ਦਾ ਹੀ ਮਰ ਜਾ ਦਾ ਮਰ ਜਾ ਜਿਸ ਤਰ੍ਹਾਂ ਆਨਲ ਹੱਥ ਨੂੰ ਢੇਰਾ ਮਾਰਿਆ ਸੀ ਨਾ ਉਹਦੀ ਭੈਣ ਸਾਲਾ ਕੋ ਚੋਰੀ ਜੀਤਨ ਸੁਣ ਜਾਂਦੀ ਸੀ ਤੇ ਆਨਲ ਹੱਥ ਨੂੰ ਜਿਸ ਤਰ੍ਹਾਂ ਢੇਰਾ ਮਾਰਿਆ ਉਹ ਨਹੀਂ ਮੈਂ ਆਖੋ ਕਰਦਾ ਫੇਰ ਸਹੀ ਮੇਰਾ ਮਾਰਿਆ ਦੋਤੇ ਨੂੰ ਉਹ ਧੋਤਿਆ ਹਾਂਜੀ ਉਹ ਜਿੰਦਾ ਹੀ ਮਰ ਗਿਆ ਕਿਉਂ ਉਹ ਤੇਰੀ ਸਿੱਖਣੀ ਰੋਜ਼ ਲੈ ਕੇ ਦੁੱਧ ਤੇ ਬਾਹਰ ਸੰਤਾ ਜੀ ਜੋ ਉਹਨਾਂ ਨੂੰ ਜਾ ਕੇ ਲਿਆਉਂਦੀ ਆ ਤੇ ਆਹੋ ਕਹਿੰਦਾ ਅੱਜ ਪਤਾ ਕਰਦਾ ਮੈਂ ਕਿੱਥੇ ਜਾਂਦੀ ਲਓ ਜੀ ਦੁੱਧ ਚੋਕ ਹੈ ਨਾ ਦੇ ਜਿੰਨਾ ਦਾ ਸੀ ਤੇ ਲੈ ਕੇ ਨਾ ਛਮਾ ਵਾਲੀ ਟਾਂਗ ਤੇ ਲੁਕ ਰਿਆ ਅੰਦਰ ਕਹਿੰਦਾ ਅੱਜ ਵਿੱਚ ਸਿੱਖਣੀ ਕੁੱਤਾਂ ਦਾ ਤੇ ਵਿੱਚ ਸੰਤਾ ਦਾ ਪੰਬਾ ਭੋ ਕਰਾਂਗਾ ਵੇਖਾਂਗਾ ਨਾ ਜਾਂਦੀ ਕਿੱਥੇ ਆ ਲੁਕੀ ਮਾਤਾ ਆਪਣੇ ਨਿਤ ਕਰਮ ਅਨੁਸਾਰ ਦੁੱਧ ਦਾ ਬਲਣਾ ਭਰਿਆ ਹੈ ਮਸਤੀ ਦੀ ਆਲਮ ਵਿੱਚ ਝੂਲਦੀ ਮੇਰੇ ਸਰਬੀ ਸੱਚੇ ਪਾਤਸ਼ਾਹ ਦੇ ਚਰਨਾਂ ਵਾਲਾ مکھی تے پروانا دوویں جلن شما تے جان مکھی نفے پر پروانے کرمن جا دکھا او سکی آج قبول نہ کر دیتا نے دکھاں پاسو یہ نامت کے کیا توڑ نے باون جرم نہ نکل ساسو سر کمزور پھسے بھی دکھیاں ہی پاسکا کا کے گمی پالن مزار پہنتا پیر دکھا نے کر دے ایک میان دو تروارا ہر جنہ سماوان جسے اشک دیکھی رہنا اور پھر بھیل دوری پھر جا وہ پھر پھر ایک آلنی نہیں تھی क्या कराया गिरी से हरि का नाम न छोड़ा सुई पर लटकाया प्रभु का नाम न छोड़ा ਉਹ ਨਹੀਂ ਇਹਨਾਂ ਗੱਲਾਂ ਨੂੰ ਹਰਦੇ ਮਾਤਾ ਲੈ ਕੇ ਦੁੱਧ ਦਾ ਬਲਦਾ ਤੁਰਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਵੱਲ ਅੱਗੇ ਅੱਗੇ ਮਾਤਾ ਤੇ ਥੋੜੀ ਵਿੱਚ ਤੇ ਜੋਦਾ ਤੁਰ ਪਿਆ ਕਹਿੰਦਾ ਅੱਜ ਮੁਕਾਬਲਾ ਪਾਵਾਂਗਾ ਵਿਜੇ ਸੰਤਾਂ ਨੂੰ ਤੇ ਵਿਜੇ ਸਿੱਖਣੀ ਨੂੰ ਤਾਂ ਜੋ ਡਾਂਗ ਫੜ ਕੇ ਪਿੱਛੇ ਪਿੱਛੇ ਤੁਰਿਆ ਜਾਂਦਾ ਉਧਰ ਮਾਤਾ ਹੌਲੀ ਹੌਲੀ ਤੁਰਦੀ ਤੁਰਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਗਈ ਤੇ ਦੋਦਾ ਇੱਕ ਦਰਖਤ ਦੇ ਉਹਦੇ ਲੋਕ ਰਿਆ ਕਹਿੰਦਾ ਬੇਗੁਨਾਹ ਨੂੰ ਮਾਰਨਾ ਠੀਕ ਨਹੀਂ ਨਹੀਂ ਪਤਾ ਕਰਾ ਇੱਥੇ ਆਉਂਦੀ ਹੈ ਕਿ ਗੱਲਾਂ ਕੀ ਕਰਦੇ ਨੇ ਗੱਲਾਂ ਤੋਂ ਪਤਾ ਲੱਗ ਜਾਗਾ ਵੀ ਇਹਨਾਂ ਦਾ ਵਾਰਤਾਲਾਪ ਕੀ ਕਰਾ ਦੋਦਾ ਉਹ ਉਹਨੇ ਲੁਕ ਗਿਆ ਤੇ ਜਦੋਂ ਮਾਤਾ ਗਈ ਨਾ ਸਾਹਮਣੇ ਨਮਸਕਾਰ ਕੀਤੀ ਤੇ ਮੇਰੇ ਸਤਿਗੁਰੂ ਜੀ ਆਂਦੇ ਨੇ ਆਓ ਪੁੱਤਰੀ ਜੀ ਆਓ ਬੀਬੀ ਜੀ ਆਪ ਇਹ ਬੜਾ ਚੰਗਾ ਕੀਤਾ ਜੀ ਮੇਰੇ ਸਿਰ ਆ ਗਈ ਸਾਡੇ ਮਰਦਾਨੇ ਨੂੰ ਵੀ ਭੁੱਖ ਲੱਗੀ ਜਦੋਂ ਇੰਨੀ ਗੱਲ ਸੁਣੀ ਨਾ ਉਹ ਦੋਦੇ ਨੇ ਤੇ ਜ਼ਬਾਨ ਗੁਰੂ ਨਾਨਕ ਦੀ ਤੇ ਲਫ਼ਜ਼ ਆਖੇ ਜਾਣ ਤੇ ਫਿਰ ਕਲਈਓ ਤੇ ਛੁਰੀ ਵਾਂਗੂ ਕਿਉਂ ਨਾ ਜਾ ਕੇ ਜਾਂਦਾ ਦੋਦਾ ਕਹਿੰਦਾ ਵੀ ਆਉਂਦੀ ਤੇ ਚੱਲੇ ਖਾਣ ਮਾਰੇ ਖਾਣੇ ਪਰ ਹੁਣ ਦੇਖੋ ਇੱਥੇ ਗੱਲਾਂ ਬਾਤਾਂ ਕੀ ਹੁੰਦੀਆਂ ਬਾਲਿਆ ਜੀਦਰੀ ਨਵਾਜ ਵਰਤਾ ਦੁੱਤ ਸਤਵਚਨ ਜੀ ਕਹਿੰਦੇ ਨੇ ਅੱਜ ਪੰਜ ਹਿੱਸੇ ਕਰੀ ਪੰਜ ਹਿੱਸੇ ਅਸੀਂ ਪੰਜ ਕਿਤੇ ਗਰੀਬਾਂ ਇੱਕ ਤੁਹਾਡਾ ਇੱਕ ਮੇਰਾ ਇੱਕ ਮਰਦਾਨੇ ਦਾ ਇੱਕ ਬੇਬੇ ਭਾਗਵਾਨ ਜੀ ਦਾ ਤੇ ਪੰਜਵਾਂ ਕਿਹਦਾ ਇੱਛਾ ਕਰਦੇ ਹੋ ਸੱਚੇ ਪਾਤਸ਼ਾਹ ਕਹਿੰਦੇ ਨੇ ਅੱਜ ਪੰਜਵਾਂ ਵੀ ਇੱਕ ਆਇਆ ਆ ਲੋਕੇ ਖਲੋਤਾ ਉਹਨੂੰ ਵੀ ਦੁੱਧ ਦੇ ਹੈ ਤੇ ਮਰਦਾਨਾ ਕਹਿੰਦਾ ਦੇਖੋ ਗਰੀਬ ਨਵਾਜ ਜੀ ਤੁਹਾਡਾ ਤੇ ਕੋਈ ਨਾ ਕੋਈ ਰੋਜ਼ ਵਾਧਾ ਹੀ ਰਹਿਣਾ ਮੇਰਾ ਤੇ ਚੋਂ ਤੋਂ ਪੂਰਾ ਕਰ ਲਿਆ ਹੋਵੇ ਤੇ ਆਪਣੇ ਭਾਵੇਂ ਛਿਆਂ ਨੂੰ ਵੀ ਉਹਦੇ ਨਾਲੇ ਸੱਤਾਂ ਨੂੰ ਦੇ ਦੇ ਤੁਹਾਡਾ ਤੇ ਕੋਈ ਨਾ ਕੋਈ ਸੇਵਕ ਰੋਜ਼ ਆਇਆ ਜਾਣਾ ਤੇ ਫਿਰ ਮੇਰਾ ਉਹ ਘਟਦਾ ਜਾਏਗਾ ਇਸ ਵਾਸਤੇ ਮੇਰਾ ਤੇ ਆਪਣਾ ਹਿੱਸਾ ਜਮਾ ਤੇ ਪੂਰਾ ਕਰਕੇ ਸਤਿਗੁਰਾਂ ਨੇ ਆਵਾਜ਼ ਦਿੱਤੀ ਉਹ ਦੋਦਿਆ ਆ ਭਾਈ ਦੁੱਧ ਪੀ ਲੈ ਦੋਦਾ ਲੱਗਦਾ ਖਜਰਾ ਤਾਂ ਫਿਰ ਬਾਹਰ ਫਿਰਨ ਵਾਲਾ ਕਿਤੇ ਪਰਛਾਵਾਂ ਵੇਖ ਲਿਆ ਹੁਣ ਦੁੱਧ ਪੀ ਲੈ ਦਾਤਾ ਬਣਿਆ ਮੇਰੀ ਸਿੱਖੀ ਦੇ ਦੁੱਧ ਲਿਆਂਦਾ ਤੇ ਦਾਤਾ ਬਣਿਆ ਸੱਚੇ ਪਾਤਸ਼ਾਹ ਸਾਹਮਣੇ ਆ ਗਿਆ ਸਤਿਗੁਰਾਂ ਦੇ ਸਤਿਗੁਰ ਕਹਿੰਦੇ ਆ ਬਈ ਦੁੱਧਿਆ ਦੁੱਧ ਪੀ ਲੈ ਅਸੀਂ ਦੁੱਧ ਪੀ ਲੈ ਤੂੰ ਮਾਂ ਕੋਲ ਲਿਆਂਦਾ ਹੋਏਗਾ ਓਏ ਕਾਲਾ ਕਿਉਂ ਪੈਣਾ ਤੂੰ ਅਸੀਂ ਮਹਾਰਾਜ ਮੇਰੇ ਸਿੱਖਣੀ ਮੇਰੀ ਨੇ ਦੁੱਧ ਲਿਆਂਦਾ ਹੈ ਜੇ ਤੁਸੀਂ ਦਾਦੇ ਬਣੇ ਹੋਏ ਕਹਿੰਦਾ ਇਹ ਕਿੱਥੋਂ ਦੁੱਧ ਆਇਆ ਮੱਝਾਂ ਦਾ ਮੱਝਾਂ ਕੀ ਖਾਂਦੀਆਂ ਨੇ ਅਜਾ ਜੀ ਪੱਠੇ ਖਾਂਦੀਆਂ ਨੇ ਤੇ ਦੁੱਧ ਦਿੰਦੀਆਂ ਨੇ ਤੇ ਪੱਠੇ ਕਿੱਥੋਂ ਪੈਦਾ ਹੁੰਦੇ ਨੇ ਅਜੀ ਪੱਠੇ ਧਰਤੀ ਤੋਂ ਪੈਦਾ ਹੁੰਦੇ ਨੇ ਹੋਰ ਕਿੱਥੋਂ ਪੈਦਾ ਹੁੰਦੇ ਨੇ ਅਸੀਂ ਧਰਤੀ ਤੋਂ ਕਿਸ ਤਰ੍ਹਾਂ ਪੈਦਾ ਹੁੰਦੇ ਨੇ ਅਜੀ ਨਹੀਂ ਪੈਦਾ ਤੇ ਤਾਂ ਜੋ ਪੈਦਾ ਹੁੰਦੇ ਨੇ ਜੇ ਮੀਂਹ ਨਾ ਪਾਇਆ ਤੇ ਪੈਦਾ ਨਹੀਂ ਹੁੰਦੇ ਅਸੀਂ ਦੋਦਿਆ ਮੀਂਹ ਕੌਣ ਪਾਉਂਦਾ ਅਜੀ ਮੀਂਹ ਰੱਬ ਪਾਉਂਦਾ ਹੋਰ ਮੀਂਹ ਕਿਹਨੇ ਪਾਉਣਾ ਇਹ ਉਹ ਧਰਤੀ ਕੀ ਹੈ ਅਜੀ ਧਰਤੀ ਦੀ ਅਕਾਲ ਪੁਰਖ ਦੀ ਬਣਾਈ ਹੈ ਮੇਰੀ ਥੋੜੀ ਇਹਦੀ ਧਰਤੀ ਹੈ ਕਹਿੰਦੇ ਨੇ ਮੇਰੇ ਨੂੰ ਦੁੱਧ ਦਾ ਕੀ ਲੱਗ ਰਿਹਾ ਜਦੋਂ ਹੈ ਹੀ ਸਾਰਾ ਕਾਲ ਪੁੱਛਦਾ ਤੇ ਦੁੱਧ ਦਾ ਕੀ ਲੱਗ ਰਿਹਾ ਤੇ ਸਾਰਾ ਕਾਲ ਪੁੱਛਦਾ ਹੀ ਹੋਇਆ ਸਭ ਉਹ ਪਰ ਅਜੇ ਮਾਨ ਨੇ ਟਿਕਾ ਜਾ ਸੱਚੇ ਪਾਤਸ਼ਾਹ ਕਹਿੰਦੇ ਨੇ ਚੰਗਾ ਭਾਈ ਦੋਦੇ ਆ ਆ ਲੈ ਗੜਹੀ ਆ ਦਰਿਆ ਰਾਵੀ ਨਾਲ ਵਗਦਾ ਹੀ ਤੇ ਇੱਥੋਂ ਜਾ ਕੇ ਪਾਣੀ ਦੀ ਗੜਹੀ ਭਰ ਲਿਆ ਤਾਂ ਕਿ ਅਸੀਂ ਦੁੱਧ ਪੀ ਕੇ ਤੇ ਚੁਲਾ ਚਲਾ ਕਰ ਲਾ ਉਹ ਪਾਣੀ ਦੀ ਗੜਹੀ ਲੈ ਕੇ ਤੇ ਗਿਆ ਪੱਟ ਵਾਸਤੇ ਤੇ ਜਦੋਂ ਗੜਹੀ ਭਰੀ ਨਾ باہر بک گیا پیلا کا سواد در سواد آیا گڑمی بھی بل گیا منا مور گندہ ਮੈਨਾਂ ਪਤਾ ਲੱਗਾ ਜਦੋਂ ਸਮਝੋ ਐਵੇਂ ਨਹੀਂ ਗੁਰੂ ਤਾਂ ਕਿ ਫਿਰ ਉਸ ਨੂੰ ਅੱਗੇ ਲਾਉਂਦਾ ਐਵੇਂ ਨਹੀਂ ਜੇ ਗੁਰੂ ਦੇ ਅੱਗੇ ਲੱਗਦਾ ਸਾਰੇ ਪਾਸੇ ਜਦੋਂ ਉਹਨੂੰ ਐ ਤਸੱਲੀ ਕਰਾ ਲਈ ਫੇਰ ਉਹ ਲੱਗਿਆ ਵਾਪਸ ਫਿਰ ਨੱਚ ਕੇ ਸਭਾ ਹੋ ਗਿਆ ਕੁਝ ਨਹੀਂ ਦੇਖਿਆ ਹਾਲ ਹੀ ਕੀਤੀ ਹੰਬਲ ਕੀਤੀ ਤੇ ਗੁਰੂ ਨਾਨਕ ਦੇ ਚਰਨਾਂ ਉੱਤੇ ਜਦੋਂ ਗੁਰੂ ਨਾਨਕ ਦੇ ਚਰਨਾਂ ਉੱਤੇ ਡਿੱਗ ਪਿਆ ਤੇ ਆ ਮੱਥਾ ਜਿਹੜਾ ਨਾ ਆ ਮੱਥਾ ਗੁਰੂ ਨਾਨਕ ਦੇ ਚਰਨਾਂ ਨਾਲ ਲੱਗਿਆ ਕਿਹੜੇ ਚਰਨਾਂ ਨਾਲ ਜਿਨ੍ਹਾਂ ਨੇ ਕਰੋੜਾਂ ਪਾਪੀਆਂ ਦਾ ਪਾਰ ਉਤਾਰਾ ਕਰਤਾ ਉਹ ਜਰਨ ਜਿਹੜੇ ਦੁੱਖ ਦਲਿੰਦਰ ਦੂਰ ਕਰ ਦਿੰਦੇ ਸਨ ਆਖੋ ਸੰਤ ਸਤਿਗੁਰੂ ਪ੍ਰਤਾਪ ਸਿੰਘ ਮੌਲੀ ਪਿੰਡ ਖੇਮ ਸਿੰਘ ਸਿੰਘ ਅਮਰ ਕਰੋ ਦੇ ਤਾਹੋ ਉਹ ਭੈਣੀ ਸਾਹਿਬ ਕਦੇ ਕਦੇ ਇੱਕ ਮੇਲੇ ਅਮਰ ਦੇ ਨੇ ਆਜਰਾ ਕਰਨਾ ਹੁਣ ਤੇ ਕਈ ਵਾਰੀ ਉਹਨਾਂ ਦੀ ਉਹ ਰਿਸ਼ਤੇਦਾਰੀ ਇੱਧਰ ਹੋ ਗਈ ਹੈ ਗੁਰੂ ਦੇ ਪਰਿਵਾਰ ਨਾਲ ਉਹਨਾਂ ਦੀ ਵਾਵਾ ਜੀ ਉਹਦਾ ਜੇ ਰਿਸ਼ਤੇਦਾਰੀ ਵਿੱਚ ਹੋ ਗਈ ਉਹ ਉਹਨਾਂ ਦੇ ਸਾਰੇ ਇੱਕ ਮੇਲੇ ਅਮਰ ਅਮਰ ਕੌਰ ਦੇ ਆਜਰਾ ਦੇ ਇੱਕ ਮੇਲੇ ਖੇਮ ਸਿੰਘ ਨੇ ਆਜਰਾ ਕਰਨਾ ਤੇ ਜਿੱਥੇ ਮੇਰੇ ਅਕਾਲ ਪੁਰਖ ਸਤਿਗੁਰੂ ਪ੍ਰਤਾਪ ਸਿੰਘ ਸੰਦੇ ਪਾਤਸ਼ਾਹ ਦਾ ਡੇਰਾ ਹੁੰਦਾ ਸੀ ਨਾ ਉਹ ਹੋਰ ਮੰਦਰ 'ਚ ਉੱਥੇ ਡਰ ਹੁੰਦਾ ਸੀ ਉਧਰ ਮਾਇਆ ਬੀਬੀਆਂ ਜਾ ਨਹੀਂ ਸਕਦਾ ਮੇਰਾ ਉਸ ਦਿਨ ਬਾਬਾ ਆਉਣ ਜਾਣ ਸੀ ਤੇ ਮੈਨੂੰ ਅੰਮ੍ਰਿਤਸਰ ਹੋ ਗਏ ਜੀ ਇਹ ਪੰਡਤ ਮੈਂ ਕਿਹਾ ਹਾਂਜੀ ਜੀ ਮੈਂ ਇੱਕੋ ਦੇ ਗਿਆ ਬਹੁਤਾ ਮੈਂ ਰਹਿ ਨਹੀਂ ਸਕਦੀ ਤੇ ਮੇਰੀ ਇੱਕ ਬੇਨਤੀ ਮੰਨ ਲੈ ਬਸ ਕਰ ਦੀ ਕਹਿੰਦੀ ਇਹ ਜਾਂ ਮੈਂ ਆਵਾਂ ਜਾਂ ਮੇਰਾ ਪਤੀ ਆਏ ਛੀਵੀਂ ਨਹੀਂ ਤੇ ਜਿੱਥੇ ਸਤਿਗੁਰੂ ਪ੍ਰਤਾਪ ਸਿੰਘ ਜੀ ਚਰਨ ਧਰਦੇ ਨੇ ਨਾ ਚਰਨ ਉਸ ਥਾਂ ਦੀ ਮਿੱਟੀ ਅਸੀਂ ਪੁੱਟ ਕੇ ਲੈ ਜਾਣੇ ਹੁੰਦੇ ਤੇ ਸਾਡੇ ਘਰ ਕੋਈ ਬਿਮਾਰੀ ਹੋਏ ਤਾਂ ਅਸੀਂ ਪਾਣੀ ਪਾ ਕੇ ਘੋਲ ਕੇ ਪੀਏ ਨੇ ਤੇ ਸਾਡੇ ਤੋਂ ਦੂਰੇ ਕਰਦੇ ਤੇ ਹੁਣ ਉਸ ਪਾਸੇ ਬੰਦਿਆਂ ਨੂੰ ਆ ਮਾਇਆ ਨੂੰ ਜਾਣ ਨਹੀਂ ਦਿੰਦੇ ਤੇ ਤੂੰ ਕੋਲ ਆ ਤੇ ਤੂੰ ਮੇਰੀ ਇਹੀ ਤੇ ਗੱਲ ਮੰਨ ਲੈ ਲੈ ਮਾਂ ਜੀ ਇਹ ਵੀ ਬੜੀ ਗੱਲ ਹੈ ਇਹ ਤਾਂ ਮੈਂ ਤੈਨੂੰ ਅੱਜ ਕਰ ਦਿਆਂਗਾ ਸਵੇਰੇ ਆਪਾਂ ਦੀ ਦੀਵਾਰ ਦਾ ਭੋਗ ਪਾ ਕੇ ਨਾ ਤੇ ਮੇਰੇ ਦੀਨ ਵਿਆਹ ਸਤਿਗੁਰੂ ਪ੍ਰਤਾਪ ਦੇ ਸੱਚੇ ਪਾਤਸ਼ਾਹ ਦੀਵਾਨ ਦਾ ਭੋਗ ਪਾ ਕੇ ਤੇ ਨੰਗੇ ਚਰਮੀ ਪਰਾਂ ਨੂੰ ਰੇਤ ਵੱਲ ਵਿਚਰ ਜਾਇਆ ਕਰਦੇ ਸਨ ਉਧਰੋਂ ਵਿਚਰ ਕੇ ਆ ਗਏ ਨੇ ਗੋਲ ਮੰਦਰ ਦੇ ਅੱਗੇ ਸਾਫ ਵਿਛੀ ਹੋਈ ਹੈ ਸਾਹਮਣੇ ਦੇ ਉੱਤੇ ਆ ਕੇ ਬਹਿ ਗਏ ਨੇ ਤੇ ਚਰਮ ਦੋਵੇਂ ਉਹਨਾਂ ਨੰਗੇ ਚਰਮ ਜਿਹੜੇ ਉਹ ਧਰਤੀ ਦੇ ਉੱਤੇ ਭਾਈ ਸਾਹਿਬ ਜਾਂ ਲਿਆਓ ਸਭਾ ਦਾ ਹੁਕਮ ਹੋਇਆ ਵਾਹ ਭਾਈ ਸਾਹਿਬ ਹੁਕਮ ਮੰਨਿਆ ਤੇ ਭਾਈ ਰਹੀ ਤੇਰੇ ਦੇ ਹੁਕਮ ਮੰਨਣ ਦਾ ਸਵਾਦ ਹੈਗਾ ਜਿਹਨੂੰ ਉਹਨਾਂ ਨੇ ਹੁਕਮ ਮੰਨਿਆ ਇਹ ਵੀ ਉਹਦਾ ਵੀ ਕੋਈ ਬਹਾਦ ਨਹੀਂ ਨਾ ਕਹਿੰਦਾ ਵੀ ਗੁਰੂ ਪ੍ਰਤਾਪ ਸਿੰਘ ਦੀ ਬਖਸ਼ ਬਖਸ਼ ਨਾਲ ਹੀ ਮੰਨੀ ਗਿਆ ਨੇ ਆ ਵੀ ਬਣਾ ਲੈਂਦਾ ਜਿਹਨੂੰ ਨਹੀਂ ਬਣਾਉਂਦਾ ਬਣਾਉਣਾ ਜਾਂਦਾ ਮੇਰੇ ਵਰਗਾ ਦੇ ਆਵੇ ਸਮਝੋ ਛੋਟੇ ਛੋਟੇ ਉਧਰ ਕਰ ਦਿੰਦਾ ਭਾਈ ਸਾਹਿਬ ਨੇ ਜਾ ਲਿਆਂਦਾ ਸਰਗੁਰੂ ਸੱਚੇ ਪਾਤਸ਼ਾਹ ਨੇ ਚਰਨ ਤੋਂ ਉੱਠ ਕੇ ਪਵੇ ਪਾ ਕੇ ਤੇ ਪਰਾਂ ਹੋ ਕੇ ਚਰਨ ਤੋਂ ਲੈ ਜਦੋਂ ਸਭ ਥੱਲੇ ਪਾਸ਼ਾ ਪਰਾਂਗਾ ਹੈ ਨਾ ਤੇ ਮੈਂ ਜਿਹੜੀ ਜ਼ਮੀਨ ਉੱਤੇ ਮੇਰੇ ਸਤਗੁਰ ਦੇ ਚਰਨ ਧਰੇ ਠੰਡ ਮੈਂ ਚਾਕੂ ਨਾਲ ਉਤੋਂ ਤੋਂ ਸਾਰੀ ਜਿਹੜੀ ਧਰਤੀ ਸੀ ਨਾਲ ਖਰੋਜ ਕੇ ਤੇ ਦੀਦੀ ਅਮਰ ਕਰੋ ਲਿਆ ਉਹ ਆਖੇ ਨਾ ਚਰਨਾ ਵਿੱਚ ਇੰਨੀ ਅਹਲੀਅਤ ਹੈ ਸਾਡੇ ਸਿੱਖ ਸੁਨੇਦਰ ਇਹਨਾਂ ਦੇ ਚਰਨਾ ਦੀ ਧੂੜੀ ਜਿਹੜੀ ਉਹ ਦੂਰ ਉਹ ਚਰਨ ਕਿਹਦੀ ਬਾਬਾ ਕੁਰਬਾਨ ਕੀਤੀ ਹੈ ਮੇਰਾ ਬਾਪ ਮਾਰੋ ਤੂੰ ਧਰ ਕੇ ਸੋ ਸਾਵਲੀ ਹੋਈ ਦੀ ਬਲਾਈ पर चक्र बकुंठ से आए गज ਕੇ के प्राण ਲੇ यले ਸਾਥੇ ਕੀ क्षमा दरोग ਦੀ अंबर ਲੇਪ उभार ਲੇ ਤੇ ਗੋਤਮ ਨਾਰ ਹਲਿਆ ਤਾਰੀ ਜਿੰਨਾ ਚਰਨਾਂ ਨੇ ਗੋਤਮ ਦੀ ਹਲਿਆ ਨਾਰੀ ਤਾਰ ਦਿੱਤੀ ਕਹਿੰਦੇ ਨੇ ਇੱਥੇ ਨਹੀਂ ਖਤਮ ਪਾਵਨ ਕੇਤਨ ਕਾਰੀ ਹਲੇ ਪਾਵਨ ਦਾ ਮਤਲਬ ਹੈ ਇੱਥੇ ਪਵਿੱਤਰ ਚਰਨਾਂ ਨੇ ਹੋਰ ਨਾ ਨੂੰ ਕਈਆਂ ਨੂੰ ਤਾਰ ਦਿੱਤਾ ਨਿਜ ਪਾਵਨ ਕੋ ਕਰੀਏ ਪਾਵਨ ਜਾਤੇ ਮੋਰ ਨਾ ਹੋਵੇ ਪਾਵਨ ਤਿੰਨ ਵਾਰੀ ਮੈਂ ਪਾਵਨ ਕਹਿੰਦੇ ਨੇ ਨਿਜ ਪਾਵਨ ਕੋ ਕਰੀਐ ਪਾਵਨ ਆਪਣੇ ਪਿੱਤਰ ਚਰਨਾਂ ਨੂੰ ਪਾਉਣਾ ਕਰੋ ਮੇਰੇ ਨਾਲ ਜਿਸ ਕਰਕੇ ਮੇਰਾ ਘਰ ਜਿਹੜਾ ਪਵਿੱਤਰ ਜਿੱਥੇ ਸਤਿਗੁਰੂ ਚਰਨ ਪਾਉਂਦੇ ਹਨ ਉਹ ਥਾਂ ਪਵਿੱਤਰ ਹੈ ਜਿੱਥੇ ਸਤਿਗੁਰੂ ਚਰਨ ਧਰਦੇ ਹਨ ਜਿੱਥੇ ਜਾ ਕੇ ਬਹਿੰਦੇ ਹਨ ਸਤਿਗੁਰੂ ਜੀ ਐਵੇਂ ਨਹੀਂ ਗੁਰਬਾਣੀ ਚ ਲਿਖਦਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਤੋ ਥਾਂ ਸੁਹਾਵਾ ਤੇ ਫਿਰ ਇਹ ਵੀ ਬਾਣੀ ਚ ਲਿਖ ਦਿੱਤਾ ਜਿੱਥੇ ਬਾਬਾ ਪੈਰ ਧਰੇ ਅੱਜ ਗੁਰਦਾਸ ਦੇ ਕਹਿੰਦੇ ਹੈ ਗੁਰੂ ਨਾਨਕ ਪੈਰ ਕਰਦਾ ਪੂਜਾ ਆਖਣ ਥਾਪੜ ਖਵਾ ਉਹ ਥਾ ਜਿਹੜਾ ਪੂਜਾ ਦੇ ਲਾਇਕ ਹੋ ਜਾਂਦਾ ਲੋਕੀ ਉਸ ਨੂੰ ਪੂਜਣ ਲੱਗਦੇ ਹਨ ਉਹ ਜਿਹੜੇ ਜਿਹੜੇ ਪਾਪੀਆਂ ਦਾ ਬਾਰੋ ਬਾਰਾ ਕਰਦੇ ਹਨ ਅੱਜ ਉਹਨਾਂ ਚਰਨਾਂ ਦੇ ਉੱਤੇ ਦੋਦੇ ਦਾ ਸਿਰ ਪਿਆ ਜਦੋਂ ਦੋਦੇ ਦਾ ਸਿਰ ਪਿਆ ਜਿਸ ਤਰ੍ਹਾਂ ਤੁਹਾਨੂੰ ਉਹਦੋਂ ਸੰਤਾਂ ਨੇ ਸੁਣਾਇਆ ਸੀ ਭਈ ਮੋਹ ਦੇ ਅੱਖਰ ਹੁੰਦੇ ਨੇ ਪੁੱਠੇ ਮੋਹ ਲੱਖਣ ਹੁੰਦੇ ਨੇ ਨਾ ਪੁੱਠੇ ਉਹ ਨਹੀਂ ਪੜੇ ਜਾਂਦੇ ਪਰ ਉਹ ਲਾ ਕੇ ਨਾ ਇਸੇ ਤਰ੍ਹਾਂ ਸਿਆਹੀ ਲਈ ਤੇ ਜੋ ਕਾਗਜ਼ ਉੱਤੇ ਐਉਂ ਮੋਹ ਲਾ ਦੀ ਤੇ ਫਿਰ ਸਾਫ ਪੜੇ ਜਾਂਦੇ ਜਿਹੜੇ ਸਾਡੇ ਪੁੱਠੇ ਲੇਖ ਹੁੰਦੇ ਹਨ ਜਿਹੜਾ ਜਦੋਂ ਜੀਵ ਮਾਤਾ ਦੇ ਘਰ ਵਿੱਚ ਹੁੰਦਾ ਨਾ ਸਿਰ ਪਰੇ ਤੇ ਪੈਰ ਹੀ ਪੜੇ ਤੇ ਵਸੰਦਰੋ ਕੋ ਹੱਥੜੇ ਖਾਏ ਇਹਦਾ ਸਿਰ ਖਾਣ ਨਾ ਤੇ ਪੈਰ ਉਠਾਣ ਹੁੰਦੇ ਨੇ ਤੇ ਜਦੋਂ ਬਾਹਰ ਆ ਜਾਂਦਾ ਇਹਦਾ ਪੈਰ ਖਾਣ ਤੇ ਸਿਰ ਉਤਾਰੂ ਉਲਟਾ ਦਾ ਕਮਲ ਹੋ ਜਾਂਦਾ ਹੈ ਐਸੇ ਤਰ੍ਹਾਂ ਹੁਣ ਦਾ ਉਲਟਾ ਕਮਲ ਹੈ ਜਦੋਂ ਗੁਰੂ ਦੇ ਚਰਨਾਂ ਤੇ ਇਸ ਤਰ੍ਹਾਂ ਨਮਸਕਾਰ ਕਰਨੀਆਂ ਤੇ ਫੇਰ ਸਾਡਾ ਕਮਲ ਜਿਹੜਾ ਉਹ ਸਿੱਧਾ ਔਰ ਜਦੋਂ ਗੁਰੂ ਦੇ ਚਰਨਾਂ ਨਾਲ ਸਾਡਾ ਮੱਥਾ ਲੱਗਦਾ ਉਹ ਜਿਹੜੇ ਮੋਹ ਦੇ ਅਖਰਾਂ ਨੂੰ ਸਾਡੇ ਲੇਖ ਮੱਥੇ ਦੇ ਪੁੱਠੇ ਲਿਖੇ ਨੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲੱਗ ਕੇ ਜਿੱਦੇ ਹੁੰਦਾ ਐਵੇਂ ਨਾ ਆਖਿਆ ਜੋ ਜਿੱਤੇ ਖੁਰ ਸਿਖੜਾ ਤਿਸ ਨਿਮ ਨਿਮ ਲਾਗਾ ਪਾਏ ਜੀ ਉਹਨਾਂ ਆਖਿਆ ਦਾਨ ਹਿੰਡਾ ਕਵੀ ਖਾਕ ਦੇ ਮਿਲੇ ਤਾਂ ਮਤਕ ਲਾਈਏ ਬਹੁਤ ਬੜੀ ਅਸਲੀ ਬਾਬਤ ਲਿਖਿਆ ਉਹਨਾਂ ਚਰਨਾਂ ਤੇ ਅੱਜ ਦੋਦੇ ਦਾ ਫਿਰ ਪਿਆ ਆ ਦਰਾਗੀ ਹੋ ਗਿਆ ਸਰੀਰ ਚ ਪ੍ਰਕਾਸ਼ ਆ ਗਈ ਏ ਕੰਡ ਤੇ ਹੱਥ ਫੇਰ ਗਿਆ ਗੁਰੂ ਨਾਨਕ ਨੇ ਆਂਦੇ ਨੇ ਉੱਠੋ ਦੋਦਿਆ ਉੱਠ ਕੇ ਬਹੁ ਉੱਠ ਕੇ ਬੈਠ ਦੋਦਿਆ ਤੇਰੇ ਤੇ ਖੁਸ਼ ਹੋ ਗਿਆ ਹੁਣ ਤੂੰ ਚੰਗਾ ਹੋ ਗਿਆ ਬਾਬਾ ਮੰਗ ਲੈ ਜੋ ਕੁਝ ਮੰਗਣਾ ਹੁਣ ਮੰਗਣ ਦੀ ਵੀ ਜਾਚ ਨਹੀਂ ਸਾਨੂੰ ਸੇਵਾ ਖੋਰੀ ਤੇ ਮੰਗਣ ਬਹੁਤਾ ਤੇ ਮਹਿਲ ਨਾ ਪਾਵੇ ਕਹ ਤੋ ਬਹੁਤਾ ਮੰਗਣ ਦੀ ਸਾਨੂੰ ਯਾਦ ਇੱਕ ਮੈਂ ਮੱਥਾ ਦੇਖ ਰਿਹਾ ਤੇ ਤੇਰੀ ਤੋਂ ਮੰਗਣਾ ਮੈਂ ਉਹਦਾ ਜੇ ਹਿਰਦਾ ਪੂਰਾ ਉਸੇ ਤਰ੍ਹਾਂ ਮੱਥਾ ਕੋਈ ਮੰਗ ਲੈ ਕਹਿੰਦਾ ਸੱਚੇ ਪਾਤਸ਼ਾਹ ਮੇਰੀ ਮੰਗ ਕੇ ਹੈ ਤੇ ਮੈਂ ਜੀਦਾ ਤੇ ਬਾਦ ਤੇ ਪਸ਼ੂ ਮੇਰੇ ਪਰੇ ਤੇ ਮੈਂ ਕਲਾ ਪਾਵੀ ਗਈ ਵਾਰੀ ਸਮਝੋ ਜਿਹੜੇ ਨਾਲ ਸੇਕੀ ਦੇ ਉਹ ਵੀ ਅੰਦਰ ਬਾਹਰ ਤੁਰ ਜਾਂਦੇ ਨੇ ਤੇ ਮੇਰੇ ਪਸ਼ੂਆਂ ਨੂੰ ਕਾਂ ਬੜੇ ਸਨਮ ਸਤਾਉਂਦੇ ਨੇ ਤੇ ਕਿਰਪਾ ਕਰਕੇ ਕਿਰਪਾ ਕਰਕੇ ਮੇਰੀ ਜੂਤ ਕਾਂ ਨਾ ਜੀ ਸਾਧੂ ਨੇ ਆਖਿਆ ਜਾ ਪਤਾ ਕਰਤਾਰਪੁਰ ਗੁਹਾ ਕਦੇ ਜਾ ਕੇ ਵੇਖਿਆ ਨਾ ਕਰਤਾਰਪੁਰ ਰਾਵੀ ਉੱਥੇ ਉਧਰ ਕਾਂ ਦੇ ਵੇਖਣ ਆਉਂਦਾ ਸੀ ਉਹਦਾ ਨਾ ਉੱਥੇ ਆ ਹੀ ਸੰਗਤ ਗੁਰੂ ਨਾਨਕ ਦਾ ਤੀਰ ਚੱਲ ਗਿਆ ਦੇਵੇ ਭਾਗਵਨ ਜੀ ਨੂੰ ਕਹਿੰਦੇ ਨੇ ਮਾਤਾ ਜੀ ਤੁਸੀਂ ਵੀ ਕੁਝ ਮੰਗ ਲਓ ਗਰੀਬ ਨਾਥ ਜੀ ਸਾਡੀ ਖੜੀ ਤੇ ਅਸੀਂ ਕੋਈ ਵੀ ਮੰਗ ਲਓ ਅੱਛਾ ਸਾਡੀ ਬਖਸ਼ਿਸ਼ ਪਈ ਅਸੀਂ ਕੁਝ ਮੰਗ ਲਓ ਮੇਰੇ ਦਰਵਾਜ਼ੇ ਤੋਂ ਆ ਕੇ ਕਦੇ ਖਾਲੀ ਨਹੀਂ ਕੀਤਾ ਕਹਿੰਦੇ ਸੱਜੇ ਪਾਤਸ਼ਾਹ ਫਿਰ ਮੈਂ ਇਹ ਮੰਗ ਮੰਗਣੀ ਆ ਪਹਿਲਾਂ ਰੋਜ਼ ਤੁਹਾਨੂੰ ਦੁੱਧ ਪਿਆਉਂਦੀ ਆਂ ਤੇ ਤੁਸੀਂ ਰੋਜ਼ ਦੁੱਧ ਪੀਂਦੇ ਹੁਣ ਮਹਾਰਾਜ ਕਹਿੰਦੇ ਨੇ ਕਿੱਥੇ ਉਹ ਮੈਂ ਰੋਜ਼ ਦੁੱਧ ਪੀਣਾ ਉਹ ਤਾਂ ਮਹਾਰਾਜ ਕਿੱਥੇ ਨਾਲ ਤੁਸੀਂ ਜਾ ਕੇ ਦੁੱਧ ਪੀਣਾ ਵਾ ਕਰਾਂਗਾ ਇਹ ਤੇ ਗੱਲ ਕੁਸੂਤੀ ਇਹ ਤੇ ਆਪਣੇ ਚੰਗੀ ਮੰਨ ਲਈਓ ਅੰਦਰੋਂ ਨਹੀਂ ਹੈ ਕਿੱਥੇ ਫੈਸਲੇ ਰੋਜ਼ ਆਵਾਂਗੇ ਤੇ ਰੋਜ਼ ਜਾਵਾਂਗੇ ਫਿਰ ਗੁਰੂ ਨਾਨਕ ਨੇ ਉਹ ਸਾਰਾ ਤੇ ਬਾਹਰ ਦਾ ਲਾ ਕੇ ਨਾ ਤੇ ਫਿਰ ਜੰਗੀ ਫੜ ਲਈ ਤੇ 13 ਸਾਲ ਤੇ 7 ਮਹੀਨੇ ਤੇ 13 ਦਿਨ ਜੋ ਦਵਾਈ ਕੀਤੇ ਤੇ ਰੋਜ਼ ਦੇ ਦੀ ਨੂੰ ਦੁੱਧ ਪੀਆ ਗਿਆ ਮੇਰਾ ਬਾਪ ਨੂੰ ਕੈਂਟ ਹੋਈ ਸੀ ਤੇ ਬੇਬੇ ਭਾਗਵੰਤੀ ਵੀ ਚੋਰੀ ਜਾ ਕੇ ਸੰਗੁਰੂ ਨਾਨਕ ਦਾ ਦਰਸ਼ਨ ਕਰਿਆ ਕਰ ਇਸ ਤਰ੍ਹਾਂ ਜਿਸ ਤਰ੍ਹਾਂ ਭਾਈ ਗੁਰਦਾਸ ਨੇ ਲਿਖਿਆ ਸੁਖਰਾਜੇ ਅਰਜਨ ਕਰੇ ਨਾਸ ਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਕਾਮ ਦੇ ਰਾਤੀ ਜਾਏ ਸੁਨੇ ਗੁਰਬਾਣੀ ਜਿਸ ਤਰ੍ਹਾਂ ਤਾਰਾ ਰਾਣੀ ਚੋਰੀ ਜਾ ਕੇ ਸਾਧ ਸੰਗਤ ਕਰਿਆ ਕਰ ਇਸੇ ਤਰ੍ਹਾਂ ਬੇਬੇ ਨਾਨਕ ਜੀ ਚੋਰੀ ਜਾ ਕੇ ਗੁਰੂ ਨਾਨਕ ਦਾ ਦਰਸ਼ਨ ਕਰਦੀ ਸੀ ਅਜੇ ਇਹਦੇ ਵਿੱਚ ਹੋਰ ਬੜੇ ਕੀ ਤਾਂ ਹਨ ਕਿ ਕਿਸ ਤਰ੍ਹਾਂ ਸਾਡੀਆਂ ਧੀਆਂ ਪੈਣਾ ਚੋਰੀ ਜਾ ਕੇ ਤੇ ਦਰਸ਼ਨ ਕਰਿਆ ਕਰਦੀਆਂ ਸਨ ਤੇ ਫੇਰ ਅੱਗੇ ਇਹ ਕੰਮ ਚੱਲਦਾ ਉਧਰ ਨੌ ਵੱਜ ਗਏ ਨੇ ਇਸ ਵਾਸਤੇ ਮੈਂ ਇੱਥੇ ਹੁਣ ਖਤਮ ਕਰਨਾ ਅੱਗੋਂ ਫੇਰ ਜੋ ਸਭ ਦਾ ਰਜ਼ਾ ਹੋਏਗੀ ਫੇਰ ਹੋਏਗਾ